ਵਿਸਵਨ ਵਿਸਮ ਭੈ ਵਿਸਮਾਦ ਜਿਨ ਬੁਝਿਆ ਤਿਸ ਆਇਆ ਸਵਾਦ ਵਿਸਵਨ ਵਿਸਮ ਭੈ ਵਿਸਮਾਦ ਇਸ ਤਰੀਕੇ ਨਾਲ ਜਦ ਅਸੀਂ ਦੇਖਦੇ ਹਾਂ ਕਿ ਕਰਤੇ ਕੀ ਮਿਤਨ ਜਾਣੇ ਕੀਆ ਜੋ ਤਿਸ ਭਾਵੇ ਸੋ ਗਿਆ ਉਹ ਦੀਨਾ ਕੋਈ ਨਹੀਂ ਜਿਹੜਾ ਕਰਦਾ ਉਹਨੂੰ ਕਹਿੰਦੇ ਕਰਦਾ ਕੋਈ ਨਹੀਂ ਆ ਜਿਸ ਵਾਰ ਤੇ ਸਮਝ ਲੈਨੇ ਆ ਵਾਕਈ ਦੇਖ ਲੈਨੇ ਆ ਬਸ ਫੇਰ ਬਿਸਮਾਦ ਹੋ ਜਾਂਦਾ ਹੈ ਜਿਸਮਾਨ ਫਿਸਲਦੇ ਫਿਸਲ ਜਿਵੇਂ ਕੋਈ ਆਦਮੀ ਤਿਲਕਣ ਲੱਗਦਾ ਨਾ ਫਿਸਲਦਾ ਆਪਣੇ ਸਟੈਂਡ ਤੋਂ ਜਿਹੜਾ ਪਹਿਲਾ ਸਟੈਂਡ ਹੈ ਨਾ ਯਾਰ ਜੋ ਸਾਹਮਣੇ ਕਰਦਾ ਵੀ ਨਾ ਇਹੀ ਕਰਦਾ ਜਦ ਹੌਲੀ ਹੌਲੀ ਹੌਲੀ ਹੌਲੀ ਜਿਵੇਂ ਸਮਝ ਆਉਂਦੀ ਫਿਸਲ ਨਾ ਗਿਆ ਨਾ ਸਟੈਂਡ ਤੋਂ ਪਾਜਾ ਪੂਰਾ ਫਿਰ ਦਰਾਮ ਡਿੱਗਦਾ ਫਿਰ ਉਹ ਫਿਰ ਬਿਸਮਾਤ ਚਲਾ ਗਿਆ ਬਾਕੀ ਸਟੈਂਡ ਸਾਡੇ ਵਾਲਾ ਗਲਤ ਹੈ ਸਮਾਦ ਹੋ ਗਏ ਸਮਾਦ ਹੋ ਗਿਆ ਹੱਥ ਖੜੇ ਕਰਤੇ ਵੀ ਇਹਦਾ ਸੱਚਾ ਦੁਨੀਆ ਹੀ ਪਾਗਲ ਹੈ ਜਿਹਨੂੰ ਚਾਨਣ ਹੋ ਗਿਆ ਉਹ ਵਿਸਮਾਦ ਚਲਾ ਗਿਆ ਵਿਸਮਾਦ ਜ਼ਿਆਦਾ ਜਾਂ ਕੱਲਾ ਤਾਂ ਖੜਾ ਹੋਵੇ ਦੂਏ ਪਾਸੇ ਉਹਨੂੰ ਤਾਂ ਦੀਦਾ ਹੋਵੇ ਕੋਈ ਦੁਨੀਆ ਨੂੰ ਦੀਦਾ ਹੋਵੇ ਕੋਈ ਹੋਰ ਵਿਸਮਾਦ ਹੈ ਉਹਨੂੰ ਸੱਚ ਦੀਦਾ ਦੁਨੀਆ ਝੂਠ ਹੀ ਤਾੜੀਆਂ ਮਾਰੀ ਜਾਂਦੀ ਹੈ ਝੂਠ ਦੇ ਦੇਖ ਕੇ ਤਾੜੀਆਂ ਮਾਰੀ ਜਾਂਦੀ ਹੈ ਉਹਨੂੰ ਸੱਚ ਨਹੀਂ ਦਾ ਹਾਂ ਉਹ ਬਿਸਮਨ ਬਿਸਮ ਪਾਏ ਬਿਸਮਾਦ ਥੋੜਾ ਦਾ ਥੋੜਾ ਥੋੜਾ ਬਿਸਮਾਦ ਹੁੰਦਾ ਹੁੰਦਾ ਜਾਂ ਪੂਰਾ ਹੀ ਬਣਦਾ ਚੱਕਿਆ ਜਾਂਦਾ ਬਿਸਮਾਦ ਹੋ ਜਾਂਦਾ ਫਿਰ ਕੰਨ ਉੱਠੀ ਸਾਖਤ ਕੀ ਯਾਰ ਜਾ ਜਿੱਤੀ ਸਾਖਤ ਕੀ ਯਾਰ ਜਾ ਆ ਜਿਹੜੀ ਉਮਰ ਸਾਖਤ ਜਿੰਨਾ ਚਿਰ ਮੈਂ ਵੀ ਸਾਖਤ ਸੀ ਨਾ ਨਹੀਂ ਸੀ ਮੰਨਦਾ ਮੈਂ ਮੰਨਦਾ ਸੀ ਮੈਂ ਕੁਝ ਕਰਦਾ ਉਹ ਉਮਰ ਵਰਤੀ ਉਹ ਚਲੀ ਗਈ ਸਾਰੀ ਭਈ ਸਾਖਤ ਹੈ ਉਹਨਾਂ ਦੀ ਆਰਜ਼ਾ ਵਰਤੀ ਜਾ ਰਹੀ ਹੈ ਮੇਰੀ ਵੀ ਵਰਤੀ ਗਈ ਹੈ ਜਿੰਨਾ ਚਿਰ ਮੈਂ ਨਹੀਂ ਦੇਖਿਆ ਸੱਚ ਨਹੀਂ ਮੈਂ ਪਛਾਣਿਆ ਉਹ ਆਰਜ਼ਾ ਵਰਤੀ ਉਹ ਚਲੀ ਗਈ ਸੱਚ ਬਿਨਾ ਕਹਿ ਹੋਵੇ ਸੂਚਾ ਤੇ ਸੱਚ ਦੀ ਪ੍ਰਾਪਤੀ ਨਹੀਂ ਤਾਂ ਸੁੱਚਾ ਅੰਦਰੋਂ ਕਿਵੇਂ ਹੋਵੇ ਇਹ ਬਾਹਰੋਂ ਸੁੱਚੇ ਬਣੀ ਜਾਂਦੇ ਹੱਟੋ ਹੱਟ ਸੁੱਚੇ ਕਰਾ ਦੋ ਸੁੱਚਾ ਨਾ ਕੇ ਸੁੱਚਾ ਹੋ ਕੇ ਬਹਿ ਗਿਆ ਕਹਿੰਦਾ ਸੁੱਚੇ ਨਾ ਆਖਿਰ ਬਾਹਰ ਬਿਟਲਾ ਤੋ ਹੋਏ ਸਮਾਦ ਹੋਏ ਨੇ ਕਿਹਾ ਫਿਰ ਕਹਿੰਦਾ ਕਿਵੇਂ ਹੋ ਜਾਏਗਾ ਸੁੱਚਾ ਬਿਟਲਾ ਤੋ ਫੇ ਬਈ ਉਹ ਬਿਸਮਾਦ ਹੋਇਆ ਹੋਇਆ ਹੋ ਉਹਨੂੰ ਦੇਖਣ ਲੱਗ ਅੰਦਰ ਤਾਂ ਗੰਦਾ ਬਾਹਰੋਂ ਸੁੱਚਾ ਬਣਦਾ ਨਾਲੇ ਸਾਰੀ ਮਾਇਆ ਨੂੰ ਵੇਖ ਕਹਿੰਦਾ ਪੰਡਤ ਨਾਲੇ ਸੁੱਚਾ ਹੋਈ ਜਾਂਦਾ ਦੇਖ ਵੀ ਸੁੱਚੀ ਹੁੰਦੀ ਹੈ ਇੱਕ ਵਾਰ ਵੇਖ ਕਹਿੰਦਾ ਇੱਕ ਵਾਰ ਸੱਚ ਕਹਿੰਦਾ ਉਹਨਾਂ ਇਹ ਜਦ ਜਿਹੜੀ ਹੈ ਜਦ ਸਮਝ ਆ ਜਾਂਦੀ ਹੈ ਫਿਰ ਵਿਸ਼ਵਾਸ ਹੁੰਦਾ ਵੀ ਇਹਦਾ ਪਾਗਲ ਨੇ ਇਹ ਵਿਦਵਾਨ ਮੂਰਖ ਪਾਗਲ ਨੇ ਹੋ ਕਹੋ ਸੁੱਚਾ ਸੱਚਾ ਤਾਂ ਆਤਮਾ ਨੇ ਹੋਣਾ ਮਨ ਮਨ ਨੇ ਸੱਚਾ ਹੋਣਾ ਮਨ ਸੱਚਾ ਮੁਖ ਸੱਚਾ ਸੋਏ ਸੱਚਾ ਸਟਾਤਾਂ ਸੱਚਾ ਸੱਚ ਦਾ ਤਾਂ ਮਨ ਬੁੱਧੀ ਨਾਲ ਸੰਬੰਧ ਹੈ ਪਰ ਮਾਇਆ ਦਾ ਸਭ ਝੂਠੀ ਹੈ ਝੂਠੀ ਹੈ ਹਾਂਜੀ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੁੱਝੇ ਤਿਸ ਆਇਆ ਸਵਾਦ ਬਿਸਮਨ ਬਿਸਮ ਭਏ ਬਿਸਮਾਦ ਜਾਂ ਬਿਸਮਾਦ ਹੋਵੇ ਜਿਨ ਬੁੱਝਿਆ ਜਿਹਨੇ ਬੁੱਝ ਲਈ ਇਹ ਗੱਲ ਤੇ ਜਿਹੜਾ ਕਰਦਾ ਉਹ ਦੀਨਾ ਨਹੀਂ ਜਿਹੜਾ ਦੀਨਾ ਉਹ ਕਰਦਾ ਇਹ ਗੱਲ ਬੁਝਣ ਹੋਣੀ ਅਸਲੀ ਕਰਤਾ ਉਹ ਦੀਨਾ ਕੋਈ ਨਹੀਂ ਜਿਹਦੀ ਮਰਜ਼ੀ ਨਾਲ ਹੁੰਦਾ ਹੈ ਜਿਹਦੀ ਮਰਜ਼ੀ ਨਾਲ ਹੁੰਦਾ ਉਹ ਦੀਨਾ ਕੋਈ ਨਹੀਂ ਜਿਹੜਾ ਕਰਦਾ ਚਾਹੇ ਉਹ ਮਰਜ਼ੀ ਹੈ ਚਾਹੇ ਨਹੀਂ ਮਰਜ਼ੀ ਚਾਹੇ ਤਾਂ ਮਰਜ਼ੀ ਹੈ ਕਈ ਕੰਮ ਆਪਣੀ ਮਰਜ਼ੀ ਨਾਲ ਹੁੰਦੇ ਨੇ ਕਈ ਆਪਾਂ ਨਹੀਂ ਚਾਹੁੰਦੇ ਹੁੰਦੇ ਉਹ ਵੀ ਹੋ ਜਾਂਦੇ ਨੇ ਆਪਾਂ ਦੇ ਉਹ ਜਿਹੜਾ ਹੈ ਉਹ ਕਰਦਾ ਹੋਵੇ ਨਹੀਂ ਵਿਚਾਰਾ ਉਹ ਕਹਿੰਦਾ ਨਾ ਕਹਿੰਦਾ ਗਲਤੀ ਬੜੀ ਹੋ ਗਈ ਮੇਰਾ ਪੰਗਾ ਜਿਹਾ ਲੈ ਲਿਆ ਬੜਾ ਨੁਕਸਾਨ ਹੋ ਗਿਆ ਜਾਂ ਗੁੱਸਾ ਆ ਗਿਆ ਲੜਾਈ ਕਰ ਲਈ ਨੁਕਸਾਨ ਹੋ ਗਿਆ ਨਹੀਂ ਚਾਹੁੰਦਾ ਹੁੰਦਾ ਕਈ ਆਦਮੀ ਤੇ ਕੰਮ ਐਸੇ ਹੋ ਜਾਂਦੇ ਨੇ ਪਰ ਉਹ ਪਿੱਛੋਂ ਸੋਚਦਾ ਕਿ ਮੈਂ ਤੇ ਕਿਵੇਂ ਹੋ ਗਿਆ ਨਹੀਂ ਕਰਨਾ ਚਾਹੀਦਾ ਪਰ ਪਰਮੇਸ਼ਰ ਨੇ ਕਰਾਉਣਾ ਸੀ ਹੋ ਗਿਆ ਹਾਂਜੀ ਪ੍ਰਭ ਕੇ ਰੰਗ ਰਾਜ ਰਹੇ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ ਪ੍ਰਭ ਕੇ ਰੰਗ ਰਾਜ ਜਨ ਰਹੇ ਇਹ ਪ੍ਰਭ ਦੇ ਰੰਗ ਦੇ ਨਾਲ ਰੰਗਿਆ ਰਹੇ ਜਨ ਤੇ ਸੱਚ ਦੇ ਰੰਗ ਨਾਲ ਰੰਗਿਆ ਰਹੇ ਜਨ ਪਰ ਗੁਰ ਤੇ ਬਚਨ ਪਦਾਰਥ ਲਹੇ ਆ ਜਿਹੜੇ ਗੁਰਬਾਣੀ ਹੈ ਇਹ ਬਚਨ ਨੇ ਇਹ ਜੋ ਚਾਰੇ ਹੀ ਪਦਾਰਥ ਲੈ ਲੈਂਦਾ ਹੈ ਗੁਰ ਕੇ ਬਚਨ ਪਦਾਰਥ ਲਹੇ ਬਚਨੀ ਲਫ਼ਜ਼ ਹੋਣਾ ਮਦਨ ਹੋਊ ਹਾਂ ਗੁਰ ਕੇ ਬਚਨੀ ਪਦਾਰਥ ਨਾ ਹੈ ਕਿਉਂਕਿ ਅਸੀਂ ਜਦ ਬਚਨ ਪੜਦੇ ਆ ਨਾ ਬਚਨੀ ਬਚਨਾ ਦੁਆਰਾ ਜੇ ਬਚਨੀ ਚਾਰੀ ਕਰਦੀ ਹੈ ਤਾਂ ਗੁਰ ਕੇ ਬਚਨੇ ਪਦਾਰਥ ਬਣ ਜਾਂਦੇ ਜੇ ਚਾਰੀ ਕਰਦੀ ਹੈ ਨਾ ਫਿਰ ਅਰਥ ਜੀ ਗੁਰ ਕੇ ਜਿਹੜੇ ਬਚਨ ਨੇ ਪਦਾਰਥ ਇਹ ਪ੍ਰਾਪਤ ਕਰ ਲੈਂਦੇ ਫਿਰ ਤਾਂ ਸਾਰਿਆਂ ਨੂੰ ਹੋ ਗਏ ਪਦਾਰਥ ਗੁਰ ਕੇ ਬਚਨ ਦਾ ਸਾਰਿਆਂ ਨੂੰ ਗੁਰਬਾਣੀ ਪ੍ਰਾਪਤ ਹੋ ਗਈ ਕਿ ਸਾਰਿਆਂ ਨੂੰ ਯਾਰ ਪ੍ਰਾਪਤ ਪ੍ਰਾਪਤ ਗਈ ਕਿ ਸਰਬ ਧੋਗ ਸਾਰਿਆਂ ਨੂੰ ਪ੍ਰਾਪਤ ਹੋ ਗਏ ਨਹੀਂ ਇਹ ਨਹੀਂ ਗੱਲ ਹੋਈ ਯਾਰੀ ਗੁਰ ਕੀ ਜਿਹੜੀ ਸਿੱਖਿਆ ਹੈ ਗੁਰ ਤੇ ਬਚਨੀ ਪਦਾਰਥ ਬਚਨਾ ਦੁਆਰਾ ਚਾਰੇ ਪਦਾਰਥ ਲੈ ਚਾਰੇ ਪਦਾਰਥਾਂ ਦੀ ਪ੍ਰਾਪਤੀ ਕਰ ਲੈ ਸਰਬ ਧੋਗ ਸੁਣੀਏ ਘਰ ਕਰਤਾ ਦੇ ਸਭੇ ਥੋਕ ਪ੍ਰਾਪਤੇ ਹੋ ਜਾਂਦੇ ਨੇ ਓਏ ਦਾਤੇ ਦੁੱਖ ਕਾਟਣ ਹਾਰ ਜਾ ਕੇ ਸੰਗ ਤਰੇ ਸੰਸਾਰ ਓਏ ਦਾਤੇ ਦੁੱਖ ਕਾਟਣ ਹਾਰ ਉਹ ਦਾਤਾ ਜਿਹੜਾ ਹੈ ਉਹ ਸਾਰੇ ਦੁੱਖਾਂ ਨੂੰ ਕੱਟ ਰਿਹਾ ਦੁਨੀਆ ਦੇ ਸਾਰੀ ਦੇ ਆਪਣੇ ਨਹੀਂ ਦੁੱਖ ਕੱਟ ਰਿਹਾ ਉਹ ਸਾਰਿਆਂ ਦੇ ਦੁੱਖ ਕੱਟ ਰਿਹਾ ਉਹ ਦੁੱਖ ਦੇ ਕੇ ਵੀ ਦੁੱਖ ਕੱਟਦੇ ਰਿਹਾ ਆ ਜਿਨ੍ਹਾਂ ਨੂੰ ਅਸੀਂ ਦੁੱਖ ਮੰਨਦੇ ਆ ਨਾ ਅਸਲ ਤੇ ਦੁੱਖ ਨਹੀਂ ਆ ਅਸਲ ਤੇ ਦੁੱਖ ਹੈ ਜੀ ਜਿਨ੍ਹਾਂ ਨੂੰ ਅਸੀਂ ਸੁਖ ਮੰਨਦੇ ਉਹ ਸੁਖ ਹੈ ਪਹਿਲਾਂ ਤਾਂ ਗੁਰਮੁਖਾਂ ਆਰ ਜਿਹੜਾ ਸੰਸਾਰੀਆਂ ਦਾ ਭਗਤਾਂ ਦਾ ਇੱਥੇ ਮਿਲ ਨਹੀਂ ਹੁੰਦਾ ਗੁਰਪ੍ਰਾਣੀ ਕਹਿੰਦੇ ਦੁੱਖ ਦਾਰੂ ਹੈ ਸੁਖ ਰੋਗ ਹੈ ਅਸੀਂ ਇਹ ਗੱਲ ਮੰਨਦੇ ਨਹੀਂ ਇੱਥੋਂ ਆ ਕੇ ਜਿਹੜਾ ਲਜਾਵ ਹੈ ਇੱਥੋਂ ਹੀ ਗੱਲ ਨਹੀਂ ਸਾਡੀ ਸੂਤ ਆ ਰਹੀ ਅਸੀਂ ਉਹ ਸੁਖ ਮਚਾਉਂਦੇ ਆ ਜਿਹਨੂੰ ਸੰਸਾਰ ਸੁਖ ਮੰਨਦਾ ਜਿਹਨੂੰ ਸੰਸਾਰ ਸੁਖ ਮੰਨਦਾ ਉਹਨੂੰ ਨਾ ਪਰਮੇਸ਼ਰ ਦੀ ਦੁਨੀਆ 'ਚ ਉਹਨੂੰ ਪਰ ਲੋਕ ਉਹਨਾਂ ਨੂੰ ਲੋਕ ਮੰਨਿਆ ਹੋਇਆ ਜਿੰਨਾ ਅੱਜ ਸੁਖ ਹੈ ਸੰਸਾਰ ਦੇ ਲੋਕਾਂ ਨੂੰ ਹੱਥ ਨਾਲ ਪੱਖਾ ਨਹੀਂ ਝੱਲਣਾ ਪੈਂਦਾ ਤੇ ਏਸੀ ਲੱਗੇ ਹੋਏ ਨੇ ਖਾਣ ਨੂੰ ਬਹੁਤ ਕੁਝ ਹੈ ਗੱਡੀ ਪੈਦਲ ਚੱਲਣਾ ਨਹੀਂ ਪੈਂਦਾ ਉਹਨੀਆਂ ਹੀ ਬਿਮਾਰੀਆਂ ਜ਼ਿਆਦਾ ਨੇ ਉਹਨੀਆਂ ਚਿੰਤਾ ਜ਼ਿਆਦਾ ਚਿੰਤਾ ਜੋ ਰੋਗ ਪੈਦਾ ਹੁੰਦੇ ਨੇ ਜਿਸ ਕਾ ਗ੍ਰਹਿ ਬਹੁਤ ਹੈ ਤਿਸੇ ਗ੍ਰਹਿ ਚਿੰਤਾ ਜਿਹਦੇ ਜ਼ਿਆਦਾ ਸੁਖ ਸੁਭਦਾਵਾਂ ਨੇ ਉਹਨਾਂ ਚਿੰਤਾ ਜ਼ਿਆਦਾ ਹੁਣ ਇਹ ਜਿਹੜੀ ਹੈ ਸੁਖ ਸੁਭਦਾਵਾਂ ਰੋਗ ਹੋਈਆਂ ਨਾ ਚਿੰਤਾ ਰੋਗ ਹੈ ਰੋਗ ਬਣ ਗਿਆ ਰੋਗ ਨੇ ਅਸਲ ਦੇ ਵਿੱਚ ਇੱਕ ਪਾਸਾ ਦੇਖੋ ਤੁਹਾਨੂੰ ਆਪਾਂ ਨੂੰ ਲੱਗਦਾ ਚੰਗਾ ਦੂਗਾ ਪਾਸਾ ਦੇਖੀਏ ਤਾਂ ਰੋਗ ਨੇ ਇਹ ਮੰਨਣ ਲੱਗੇ ਵੀ ਲਾਈਫ ਸਟਾਈਲ ਹੈ ਜਿਹੜਾ ਬਦਲੇ ਉਹਦੇ ਕਰਕੇ ਬਿਮਾਰੀ ਹਾਂ ਸਭ ਤੋਂ ਮਾੜੀ ਉਹਦੇ ਬਾਰੇ ਲਾਈਫ ਸਟਾਈਲ ਦੇ ਬਦਲਣਾ ਬਿਮਾਰੀ ਨੇ ਵਿਕਾਸ ਔਰ ਵਿਨਾਸ਼ ਵਾਲੀ ਜਿਹੜੀ ਗੱਲ ਹੈ ਇਹ ਗੱਲ ਕਹਾਂ ਪਹੁੰਚ ਗਈ ਹੈ ਵੈਸੇ ਵੀ ਆਦਮੀ ਪਹਿਲਾਂ ਵਿਨਾਸ਼ ਵਿਕਾਸ ਵਾਲੇ ਸੀਗੇ ਉਹਨਾਂ ਨੂੰ ਪੁੱਛਿਆ ਕਿਸੇ ਨੇ ਉਹਦੀ ਗਹਿਰਾਈ ਨਾਲ ਨਹੀਂ ਗੱਲ ਕਰ ਗੁਰਬਾਣੀ ਨਾਲ ਮੇਲ ਕੇ ਗੱਲ ਕਰ ਗੁਰਬਾਣੀ ਦਾ ਪ੍ਰਭਾਵ ਹੈ ਲੋਕਾਂ ਤੇ ਉਹਨਾਂ ਉਹਦਾ ਕਮਰੇ ਜੇ ਬੰਦੇ ਸੀ ਚਾਹੇ ਉਹ ਠੀਕ ਸੀ ਵਿਕਾਸ ਵਾਲੇ ਨੂੰ ਪਹਿਲੀ ਕਹਿੰਦੇ ਸੀ ਉਹ ਸਿਆਣੇ ਬੰਦੇ ਬੰਦੇ ਉਹ ਸਿਆਣੇ ਸੀ ਪਰ ਜਿੰਨਾ ਚਿਰ ਗੁਰਬਾਣੀ ਦਾ ਹਾਲ ਨਾ ਹੋਵੇ ਉਹਨਾਂ ਚਿਰ ਉਹਦੀ ਗੱਲ ਦਾ ਵਜ਼ਨ ਨਹੀਂ ਸੀ ਪੈਂਦਾ ਫਤੀਕ ਸੀ ਨਹੀਂ ਵਿਕਾਸ ਵਾਲੇ ਕਿ ਵਿਕਾਸ ਵਾਲੇ ਵਿਕਾਸ ਨੂੰ ਜਿਹੜਾ ਵਿਨਾਸ਼ ਮੰਨਦੇ ਨੇ ਲੋਕ ਪਹਿਲਾਂ ਵੀ ਮੰਨਦੇ ਵਿਕਾਸ ਨੂੰ ਵਿਨਾਸ਼ ਵਾਲੇ ਪਹਿਲਾਂ ਵੀ ਹੈਗੇ ਨੇ ਪਰ ਉਹਨਾਂ ਨੂੰ ਪੁੱਛਿਆ ਕਿਸੇ ਨੇ ਨਹੀਂ ਉਹਨਾਂ ਨੇ ਪ੍ਰਮਾਣ ਨਾ ਤਾਂ ਬੇਦਾਂ ਦਾ ਦਿੱਤਾ ਨਾ ਗੁਰਬਾਣੀ ਦਾ ਦਿੱਤਾ ਧਰਮ ਗ੍ਰੰਥਾਂ ਦਾ ਜਿੰਨਾ ਜੇ ਤੁਸੀਂ ਸਟੈਂਡ ਨਹੀਂ ਲੈਂਦੇ ਉਹਨਾਂ ਦੁਨੀਆ ਅਸਰ ਨਹੀਂ ਕਰਦੀ ਤੁਹਾਡੀ ਗੱਲ ਆਮ ਪਬਲਿਕ ਲੀਡਰ ਭਾਵੇਂ ਨਾ ਕਰਨ ਆਮ ਪਬਲਿਕ ਅਸਰ ਜਦ ਕਰਦੀ ਹੈ ਜਦ ਧਰਮ ਗ੍ਰੰਥਾਂ ਨੂੰ ਤੁਸੀਂ ਜੋੜ ਕੇ ਚੱਲੋਗੇ ਗੱਲ ਤੇ ਲੀਡਰਾਂ ਦੀ ਮਜਬੂਰੀ ਹੋ ਜਾਂਦੀ ਹੈ ਨਹੀਂ ਤਾਂ ਜ਼ਮੀਨ ਥੱਲੇ ਨਿਕਲ ਜਾਂਦੀ ਹੈ ਪਬਲਿਕ ਪਬਲਿਕ ਉਸ ਗੱਲ ਨੂੰ ਮੰਨ ਲੈਂਦੀ ਹੈ ਧਰਮ ਵਾਲੀ ਗੱਲ ਨੂੰ ਤੇ ਲੀਡਰਾਂ ਨੂੰ ਮਜਬੂਰੀ ਨੂੰ ਮੰਨਣੀ ਪੈਂਦੀ ਹੈ ਕਾਹਨੂੰ ਕਿਸੇ ਗੱਲ ਨੂੰ ਮੰਨਦੇ ਨੇ ਉਹ ਤਾਂ ਉਹ ਮੰਨਦੇ ਨੇ ਜਿਹੜੀ ਪਬਲਿਕ ਮੰਨਦੀ ਹੈ ਪਬਲਿਕ ਆ ਖਾਤਰ ਮੰਨ ਲੈਂਦੇ ਨੇ ਵੀ ਪਬਲਿਕ ਐਨ ਆ ਗਏ ਵੀ ਇਹ ਬੰਦਾ ਨਹੀਂ ਜੀ ਕਰਨਾ ਤਾਂ ਉਹਨਾਂ ਨੇ ਸਭ ਉਲਟ ਹੁੰਦਾ ਆਪਣੀ ਮਰਜ਼ੀ ਕਰਨੀ ਹੁੰਦੀ ਹੈ ਜਿੱਦਾਂ ਜਨਤਾ ਜਾਂਦੀ ਹੈ ਤੇ ਲੀਡਰ ਨੂੰ ਵੀ ਜਾਣਾ ਪੈਂਦਾ ਹੈ ਐਕਚੁਅਲੀ ਲੀਡਰ ਨੂੰ ਸਭ ਤੋਂ ਪਹਿਲਾਂ ਮੰਨਣੀ ਚਾਹੀਦੀ ਹੈ ਗੱਲ ਧਰਮ ਦੀ ਪਹਿਲਾਂ ਲੀਡਰ ਨੂੰ ਮੰਨਣੀ ਚਾਹੀਦੀ ਹੈ ਤਥਾ ਰਾਜਾ ਤਥਾ ਪ੍ਰਜਾ ਛੇਤੀ ਹੋ ਜਾਂਦੀ ਹੈ ਜੇ ਤੁਸੀਂ ਛੇਤੀ ਸੁਧਾਰ ਕਰਨਾ ਹੋਵੇ ਕਿਤੇ ਇਮਾਨਦਾਰੀ ਨਾਲ ਮੁਲਕਾਂ ਦੇ ਵਿੱਚ ਤਾਂ ਲੀਡਰ ਪਹਿਲਾਂ ਮੰਨਣਾ ਚਾਹੀਦਾ ਪਬਲਿਕ ਆਪੇ ਮੰਨ ਲੈਂਦੀ ਇੱਥੇ ਲੀਡਰ ਤਾਂ ਬੰਦੇ ਨਹੀਂ ਕਰਪਸ਼ਨ ਤਾਂ ਇਹਨਾਂ ਨੇ ਕਰਦੀਆਂ ਪਰਮਰਜੀ ਤਾਂ ਇਹਨਾਂ ਨੇ ਹੈ ਹਕੂਮਤ ਇਹਨਾਂ ਨੇ ਕਰਦੀ ਇਹ ਨਹੀਂ ਮੰਨਦੇ ਅੰਦਰੋਂ ਨਹੀਂ ਮੰਨਦੇ ਉੱਤੋਂ ਚਾਹੇ ਕਹੀ ਜਾਣ ਹਾਂਜੀ ਉਹ ਦਾ ਦੁੱਖ ਕਾਟਣ ਹਾਰ ਜਾ ਕੇ ਸੰਗ ਤਰੇ ਸੰਸਾਰ ਉਹ ਦਾਤਾ ਜਿਹੜਾ ਹੁੰਦਾ ਹੈ ਦੁੱਖਾ ਕੱਟਣ ਵਾਲਾ ਹੀ ਦਾਤਾ ਜੇ ਹੁਣ ਦੁੱਖ ਦਬਿਓ ਉਹ ਕਹਦਾ ਦਾਤਾ ਉਹ ਦਾਤਾ ਜੇ ਹੈਗਾ ਤਾਂ ਜਿਹੜੇ ਉਹ ਦੁੱਖ ਦਿੰਦਾ ਅਸਲ 'ਚ ਉਹਨਾਂ ਨਾਲੇ ਦੁੱਖ ਘਟਦਾ ਡਾਕਟਰ ਆਪਰੇਸ਼ਨ ਕਰਦਾ ਹੈ ਹੁਣ ਤੇ ਚਲ ਆਪਰੇਸ਼ਨ ਕਰੂਗਾ ਬਾਡੀ ਤੋਂ ਪਤਾ ਕਰੂਗਾ ਇਸ ਸਰੀਰ ਦੀ ਪਰ ਕਰਦਾ ਤਾਂ ਉਹ ਫਾਇਦੇ ਵਾਸਤੇ ਹੀ ਹੈ ਉਹ ਤਾਂ ਕੋਈ ਕੱਟਣ ਵਾਸਤੇ ਹੀ ਕਰਦਾ ਹੈ ਉਹਦੇ ਦਾਤੇ ਬਹੁਤ ਨਾ ਉਹਦੇ ਦਾਤੇ ਕੱਟਣ ਠੀਕ ਕੀ ਉਹਦੇ ਦਾਤੇ ਦਾਤੇ ਹਾਂ ਉਹੇ ਦਾਤੇ ਦੁੱਖ ਕੱਟਣ ਹਾਰ ਸਾਰਾ ਸੱਚਖੰਡ ਦਾਸਿਆਂ ਦਾ ਹੀ ਭਰਿਆ ਹੈ ਸਾਰੇ ਦੁੱਖ ਸਲਾਹ ਕਰਦੇ ਨੇ مشورہ ਕਰਦੇ ਨੇ ਸਾਰੇ ਦਾਤੇ ਉਹਦੇ ਬਾਅਦ ਉਹ ਹੁਕਮ ਚਾਲੂ ਕਰਦੇ ਨੇ ਉਹਦੇ ਬਾਅਦ ਫੁਰਨੇ ਠਾਲਦੇ ਨੇ ਕਿਵੇਂ ਕੱਟੀਏ ਸਾਰੀ ਵਿਚਾਰ ਕਰਕੇ ਸੰਸਾਰ ਨੂੰ ਦੁੱਖ ਨੇ ਜਿਹੜੇ ਕਿਵੇਂ ਕੱਟੀਏ ਜੇ ਹੁਣ ਸੰਸਾਰ ਦੇ ਲੋਕਾਂ ਨੇ ਪੁੱਛੇ ਰਾਹ ਜਾ ਕੇ ਮਾਇਆ ਵਾਲੇ ਰਾਹ ਜਾ ਕੇ ਦੁੱਖ ਪੈਦਾ ਕਰ ਲਏ ਤਾਂ ਉਹਨਾਂ ਨੇ ਹੁਣ ਦੁੱਖ ਕੱਟਣ ਦੀ ਸਕੀਮ ਬਣਾਈ ਹੈ ਕਿੱਥੇ ਕਿ ਬੰਦੇ ਕਿਹੜੇ ਜਿਹੜੇ ਪਹਿਲਾਂ ਹੀ ਪੈਦਾ ਕੀਤੇ ਨੇ ਫਿਰ ਕਿਵੇਂ ਗਿਆਨ ਪੈਦਾ ਕੀਤਾ ਕਿਵੇਂ ਲੋਕ ਪਹਿਲਾਂ ਵੀ ਪੈਦਾ ਕੀਤੇ ਨੇ ਹੁਣ ਫਿਰ ਸਮਝ ਦਿੱਤੀ ਸੋਝੀ ਦਿੱਤੀ ਆਪ ਕਈ ਤੇ ਉਥੋਂ ਭੇਜੇ ਰਿਜ਼ਰਵ ਕੋਟੇ ਜੋ ਬੰਦੇ ਆਏ ਦੋ ਪਦਾਰਥਾਂ ਦੇ ਜਨਮ ਲੈ ਕੇ ਆਏ ਹੋਏ ਨੇ ਤੇ ਰਿਜ਼ਰਵ ਕੋਟੇ ਜੋ ਭੇਜੇ ਬੰਦੇ ਸਪੈਸ਼ਲ ਭੇਜੀ ਤੁਸੀਂ ਜਾ ਕੇ ਇਹਨਾਂ ਨੂੰ ਸਮਝੋ ਉਹ ਦੁੱਖ ਕੱਟਣ ਵਾਸਤੇ ਡਾਕਟਰ ਨੇ ਪੈਦਾ ਕੀਤੇ ਨੇ ਹੋਰ ਕਾਹਦੇ ਪੈਦਾ ਸਮਾਂ ਲਾਂਦਾ ਉਹਨਾਂ ਨੇ ਕਰਨ ਦਾ ਵਿਗਾੜਤਾ ਇਹਨਾਂ ਦਾ ਵਿਗਾੜਤਾ ਇਹ ਤਾਂ ਰੱਖ ਲਿਓ ਹਮ ਤੇ ਬਿਗੜੀ ਵਾਲੇ ਇਹ ਤਾਂ ਹੋਰ ਵੀ ਅਸੀਂ ਤਾਂ ਜੀ ਵਿਗਾੜਤੀ ਕੜੀ ਪਰ ਜਿਉਂ ਜਿਉਂ ਇਹ ਆਪ ਕਰਦੇ ਨਾ ਲੀਡਰ ਇਹਦਾ ਸਮਾਧਾਨ ਅਜੀ ਫਾਂਸੀ ਲਾ ਦਿਓ ਜੀ ਇਹਨਾਂ ਨੂੰ ਉਟਕਾਰੀਆਂ ਕਰ ਦੋ ਇਹ ਕੜੀ ਪੈਰਾਂ ਦੀ ਪਈ ਜਾਂਦੀ ਇਹਨਾਂ ਦੇ ਜਲਦੀ ਜਲਦੀ ਕਰੀ ਪੈਰਾਂ ਦੇ ਪਈ ਜਲਦੀ ਹੈ ਅਈ ਔਰਤਾਂ ਨੂੰ ਆ ਦੇ ਦੋ ਯਾਰ ਉਹ ਉਲਟਾ ਪਈ ਜਾ ਇਹਨਾਂ ਨੂੰ ਤਾਂ ਕੜੀ ਡੋਲਣੀ ਵੀ ਨਹੀਂ ਆਉਣੀ ਐਨੀ ਅਗਲ ਕਿੱਥੇ ਇਹਨਾਂ ਕੋ ਕਿੱਡੇ ਹੀ ਜੱਜ ਹੋਣ ਚਾਹੇ ਕਿੱਡੇ ਹੀ ਵਕੀਲ ਹੋਣ ਹੈ ਤਾਂ ਬੁੱਧ ਵਾਲੇ ਹੀ ਨੇ ਬੁੱਧ ਵਾਲੇ ਪਾਸੇ ਖੜੇ ਨੇ ਬੁੱਧ ਵਾਲੇ ਪਾਸੇ ਖੜੇ ਹੀ ਨੇ ਸਰਕਾਰ ਵਾਲੇ ਪਾਸੇ ਖੜੇ ਨੇ ਸੋਚ ਪੁੱਠੀ ਆ ਸਿੱਧੀ ਸੋਚ ਨਹੀਂ ਹੈ ਜੇ ਕਿਸੇ ਦੀ ਸਿੱਧੀ ਹੈ ਉਹਦੀ ਬੰਦਾ ਕੋਈ ਜੇ ਇਹਨਾਂ 'ਚ ਵੀ ਕੋਈ ਸਿੱਧੀ ਵਾਲੇ ਦੋ ਚਾਰ ਹਣ ਉਹਨਾਂ ਦੀ ਬੰਦਾ ਕੋਈ ਨਹੀਂ ਬਹੁਤ ਹੀ ਘਟੀਆ ਕਿਸਮ ਦੇ ਆਦਮੀ ਨੇ ਜਿਨ੍ਹਾਂ ਦੇ ਬਿਆਨ ਆਉਂਦੇ ਨੇ ਥੱਲੇ ਅਖਬਾਰਾਂ 'ਚ ਰੌਲਾ ਪਾਉਂਦੇ ਨੇ ਉਹਨਾਂ ਦੇ ਬੜੇ ਬੜੇ ਲੀਡਰ ਗੱਲ ਮੰਨ ਲੈਂਦੇ ਨੇ ਉਹਨਾਂ ਦੀ ਘਟੀਆ ਬੰਦੇ ਨਹੀਂ ਗੱਲ ਮੰਨਦੀ ਹੈ ਘਟੀਆ ਤੋਂ ਘਟੀਆ ਉਹ ਗੱਲ ਮੰਨ ਲੈਂਦੇ ਅੰਨੇ ਹੋ ਗਏ ਹਾਂਜੀ ਹੋਏ ਦਾਤੇ ਦੁੱਖ ਕਾਟਣ ਹਾਰ ਜਾ ਕੇ ਸੰਗ ਤਰੇ ਸੰਸਾਰ ਜਾ ਕੇ ਸੰਗ ਤਰੇ ਸੰਸਾਰ ਜਿਹਦੇ ਸੰਗਤ ਨਾਲ ਸੰਸਾਰ ਚੱਲ ਰਿਹਾ ਹੈ ਉਹ ਦਾਤੇ ਨੇ ਸਾਰੇ ਦੁੱਖ ਕਾਟਣ ਹਾਰੇ ਨੇ ਉਹ ਸਾਰਿਆਂ ਦੇ ਅੰਦਰ ਅੰਤਰਾਤਮਾ ਵੀ ਦੁੱਖਣ ਹਾਰੇ ਹੈ ਅੰਤਰਾਤਮਾ ਨੂੰ ਸੁਣਦਾ ਕੌਣ ਅੰਤਰਾਤਮਾ ਸਭ ਦੇ ਅੰਦਰ ਹੀ ਹੈ ਸੁਣ ਰਹੇ ਹੋ ਕਿ ਅੰਤਰਾਤਮਾ ਦੇ ਸੁਣ ਤਾਂ ਵੀ ਬਹੁਤ ਸਾਰੇ ਦੁੱਖ ਆਪੇ ਹੀ ਘਟੇ ਜਾਣ ਬਹੁਤ ਸਾਰੇ ਮਸਲਿਆਂ ਦਾ ਆਪੇ ਇਲਾਜ ਹੋ ਜਵੇ ਪਰ ਇਹ ਤਾਂ ਇਹ ਵੀ ਨਹੀਂ ਸੁਣਦਾ ਕੋਈ ਹਾਂਜੀ ਜਨ ਕਾ ਸੇਵਕ ਸੋਵਟ ਭਾਗੀ ਜਨ ਕੇ ਸੰਗ ਏਕ ਲਿਵ ਲਾਗੀ ਜਨ ਕਾ ਸੇਵਕ ਉਹ ਜਨ ਕਾ ਸੇਵਕ ਜਨ ਕਾ ਸੇਵਕ ਹੈ ਸਾਰੀ ਜਨਤਾ ਦਾ ਸੇਵਕ ਸਾਰੀ ਜਨਤਾ ਦਾ ਸੇਵਕ ਹੈ ਜਨ ਉਹ ਗੁਰਭਾਗੀ ਹੈ ਉਹ ਇਹ ਨਹੀਂ ਦੇਖਦਾ ਹਿੰਦੂ ਆ ਮੁਸਲਮਾਨ ਹੈ ਸਿੱਖ ਆ ਸਾਈ ਹੈ ਆ ਗੋਰਾ ਕਾਲਾ ਆ ਮੁਸਲਮਾਨ ਆ ਜੀ ਆ ਪੀਂਦਾ ਮੀਟ ਖਾਂਦਾ ਕੀ ਖਾਂਦਾ ਕੀ ਉਹਨੂੰ ਕੀ ਲੋੜ ਉਹ ਸਭ ਦਾ ਹੀ ਸੇਵਕ ਹੈ ਸੋਬੜ ਭਾਗੀ ਸੋਬੜ ਭਾਗੀ ਹੋਈ ਆ ਜਿਹਦੇ ਅੱਖੇ ਕਾਇਦ ਹੋਈ ਨਹੀਂ ਆ ਜਿਹਦੇ ਦੋ ਅੱਖਾਂ ਨੇ ਇਹਨਾਂ ਨੂੰ ਡਿਫੈਕਟ ਦੋ ਅੱਖਾਂ ਨੇ ਨਾ ਸਾਡੇ ਸਰੀਰ ਦੇ ਇਹ ਡਿਫੈਕਟਿਵ ਨੇ ਜਦ ਇਹ ਜਾਂਦੀਆਂ ਨੇ ਪਿੱਛੇ ਵਾਲੀ ਦੇਖਣ ਸ਼ਕਤੀ ਕੋਈ ਰਹਿ ਜਾਂਦੀ ਇੱਕ ਅੱਖ ਜਦ ਉਹਦੇ ਨਾਲ ਦੇਖਦਾ ਨਾ ਅੰਦਰ ਹੀ ਅੱਖ ਨਾਲ ਫੇਰ ਕੋ ਦੀਦਾ ਆ ਬਾਹਰ ਲੀਨਾ ਦਾ ਡੋਡ ਦੀਦਾ ਨੇ ਉਹ ਦਾੜੀ ਕੇਸ ਕਿਰਪਾਨ ਕੰਗਾ ਕੜਾ ਇਹਦੇ ਨਾਲ ਦਿਖਣ ਜਿਹੜਾ ਇਹਦੇ ਨਾਲ ਦਿਖਣੀਆਂ ਨੇ ਟਿੱਕਾ ਲੱਗਿਆ ਹੋਇਆ ਧੋਤੀ ਪਾਈ ਹੋਈ ਹੈ ਇਹਦੇ ਨਾਲ ਦਿਖਣੀ ਹੈ ਵਾਲਾ ਹੱਥ ਜਿਹੜਾ ਹੈ ਨਹੀਂ ਇਹਦੇ ਨਾਲ ਦਿਖਣੀ ਹੈ ਕੱਪੜਿਆਂ ਦਾ ਰੰਗ ਕਹੇ ਜਾਂ ਇਹਦੇ ਨਾਲ ਦਿਖਣਾ ਦੂਈ ਦਾ ਤਾਂ ਮਤਲਬ ਇਹ ਨਹੀਂ ਬਾਹਰ ਦੇਖਣ ਦਾ ਉਹ ਤਾਂ ਅਕਲ ਦੇਖ ਰਹੀ ਹੈ ਬੁੱਧ ਕਹੇ ਜੀ ਸੋਚ ਕੀ ਹੈ ਜੀ ਸੋਚ ਨਾਲ ਉਹਦਾ ਸੰਬੰਧ ਸੋਚ ਬਦਲਣੀ ਉਹਨੇ ਸੋਚ ਸੱਚੀ ਸੁੱਚੀ ਸੋਚ ਚਾਹੀਦੀ ਹੈ ਬਾਅਦ ਜੋ ਮਰਜੀ ਜਿਹੜਾ ਮਰਜੀ ਰੱਖ ਵਿਚਾਰ ਧਾਰਾ ਸੱਚੀ ਚਾਹੀਦੀ ਹੈ ਵਿਚਾਰ ਧਾਰਾ ਇਮਾਨਦਾਰੀ ਦੀ ਚਾਹੀਦੀ ਹੈ ਦੇਖੀ ਚਾਹੀਦੀ ਹੈ ਦੇਖ ਨੀਅਤ ਨੇ ਚਾਹੀਦੀ ਹੈ ਬਸ ਕੋਈ ਹੋਵੇ ਨੀਅਤ ਯਾਰ ਠੀਕ ਹੈ ਉਹਦੀ ਕੱਪੜਿਆਂ ਦਾ ਬਾਹਰ ਖਾਣ ਪੀਣ ਦਾ ਕੀ ਹੈ ਸਰ ਜਿਨ੍ਹਾਂ ਨੇ ਨੀਅਤ ਨਹੀਂ ਨਾ ਠੀਕ ਕਰਨੀ ਨੀਅਤ ਦੀ ਖੋਟ ਜਿਉਂਦੀ ਤੇ ਰੱਖਣੀ ਹੈ ਉਹਨਾਂ ਨੇ ਖਾਣ ਪੀਣ ਦੀਆਂ ਗੱਲਾਂ ਜਾਂਦੀ ਕਿਉਂ ਜੇ ਤੇ ਆਉਂਦੇ ਤਾਂ ਨੀਅਤ ਠੀਕ ਕੰਮ ਤੇ ਜੇ ਜ਼ੋਰ ਪੈ ਜਾਂਦਾ ਤਾਂ ਉਂਗਲੀ ਪਹਿਲਾਂ ਉਹਨਾਂ ਸੰਤਾ ਤੇ ਉੱਠਦੀ ਜੇ ਗੱਲ ਨੀਅਤ ਤੇ ਆ ਜਾਵੇ ਨੀਅਤ ਸਾਫ਼ ਕਰੋ ਫਿਰ ਉਹ ਸੰਤਾ ਦੇ ਪਹਿਲ ਆ ਜਾਂਦੀ ਹੈ ਇਹਨਾਂ ਲੋਕਾਂ ਦੇ ਇਹ ਲੀਡਰ ਨੇ ਇਹ ਉਹ ਤਾਂ ਜਾਣੇ ਨਹੀਂ ਦਿੰਦੇ ਸ਼ੁਰੂ ਨਹੀਂ ਹੁੰਦੇ ਗੱਲ ਇਹ ਭੇਖ ਤੇ ਖਾਣ ਪੀਣ ਤੇ ਰਹਿਤ ਮਰਿਆਦਾ ਤੇ ਉੱਥੇ ਹੀ ਗੱਲ ਜਾ ਕੇ ਰੱਖਦੇ ਨੀਅਤ ਰਾਸ ਤੇ ਗੱਲ ਨਹੀਂ ਆਉਂਦੀ ਨੀਅਤ ਰਾਸ ਵਿੱਚ ਪਹਿਲਾਂ ਉਹ ਹੁੰਦਾ ਜਿਹੜਾ ਹੈਡਗਰ ਦੀ ਬੈਠਾ ਉੱਥੇ ਤਾਂ ਉੱਥੋਂ ਚੱਲਣੀ ਹੈ ਗੱਲ ਫਿਰ ਤਾਂ ਉਹਦੇ ਗੱਲ 'ਚ ਪੈ ਗਿਆ ਰਸਤਾ ਪਹਿਲਾਂ ਫਾਹਾ ਪਹਿਲਾਂ ਬੱਕਰ ਦੇ ਗੱਲ 'ਚ ਫਾਹਾ ਪੈ ਗਿਆ ਬਾਦਲ ਦੇ ਗੱਲ 'ਚ ਫਾਹਾ ਪੈ ਗਿਆ ਉਹ ਆਪਣੇ ਫਾਹਾ ਪੈਣੇ ਨਹੀਂ ਉਹ ਤਾਂ ਜਾਣੇ ਨਹੀਂ ਦਿੰਦੇ ਉਹ ਕਹਿੰਦਾ ਲੜਾਈ ਹੋ ਗਈ ਤੇਨ ਬੁੱਢੀ ਤਲਵਾਰ ਨਹੀਂ ਜੀ ਅਕਾਲ ਤਖਤ ਤੇ ਆ ਸਕਦੀ ਬਹੁਤ ਵਧੀਆ ਗੱਲ ਹੈ ਸਿੱਖਾਂ ਦੇ ਪੈਣ ਚੋਂ ਨਹੀਂ ਲਾਉਂਦੇ ਤਲਵਾਰ ਦਾ ਅਕਾਲ ਤਖਤ ਦੇ ਉੱਤੇ ਨਹੀਂ ਉਹ ਥੱਲੇ ਵੇੜੇ 'ਚ ਲੜ ਪੈਣਗੇ ਉੱਥੇ ਤਾਂ ਵੇੜੇ 'ਚ ਨਹੀਂ ਲੜ ਸਕਦੇ ਭਈ ਉੱਤੇ ਨਹੀਂ ਜਾਣਗੇ ਅਕਾਲ ਤਖਤ ਦੇ ਥੱਲੇ ਖੜੇ ਰਹਿਣਗੇ ਤਲਵਾਰਾਂ ਵਾਲੇ ਅੰਦਰ ਲੜ ਪੈਣਗੇ ਜਦ ਇੱਕ ਗੱਲ ਮੰਨ ਗਏ ਨਾ ਵੀ ਜਿਵੇਂ ਪਾਸ਼ਾ ਨੇ ਦੋ ਤਲਵਾਰਾਂ ਨਾ ਪਾਈਆਂ ਨੇ ਨਾ ਆਕਾ ਕਰਤ ਉਹਨਾਂ ਦਾ ਹੈ ਨਹੀਂ ਬੈਲ ਨਹੀਂ ਲਾ ਸਕਦੇ ਤੁਸੀਂ ਤਲਵਾਰ ਤੇ ਤਲਵਾਰ ਤੇ ਬੈਣ ਲਾ ਕੇ ਤੁਸੀਂ ਅਕਾਲ ਦਾ ਆਪੇ ਢਾ ਲਿਆ ਤੇ ਢੇਰੀ ਕਰ ਲਿਆ ਆਪੇ ਝੂਠ ਨੂੰ ਰੰਗਾ ਕਰ ਲਿਆ ਤੁਸੀਂ ਸਿੱਖ ਵਾਸਤੇ ਤਲਵਾਰ ਹੁੰਦੀ ਹੋਈ ਨਹੀਂ ਉਹਨੇ ਸਿੱਖ ਜੀ ਖਾਲਸਾ ਬਣ ਗਿਆ ਖਾਲਸਾ ਨੇ ਤਲਵਾਰ ਸਿੱਖ ਕੋ ਤਲਵਾਰ ਦੀ ਹੋਈ ਸਿੱਖ ਤਾਂ ਸ਼ਬਦ ਹੀ ਨਹੀਂ ਹੋਣਾ ਹੈਗਾ ਸਿੱਖ ਦਾ ਖਾਲਸਾ ਆ ਗਿਆ ਸਿੱਖ ਖਤਮ ਹੋ ਗਈ ਸਿੱਖ ਵਾਲੀ ਗੱਲ ਖਤਮ ਹੋ ਗਈ ਤਾਂ ਖਾਲਸਾ ਆ ਚੁੱਕਿਆ ਗਵਰਨਰ ਨੂੰ ਬੈਨ ਲਾ ਦੇਣਾ ਚਾਹੀਦਾ ਵੀ ਸਿੱਖ ਤਲਵਾਰ ਨਹੀਂ ਹੋਦਾ ਜੇ ਹੋ ਨਹੀਂ ਰੱਖ ਸਕਦੇ ਸਿੱਖ ਤਾਂ ਕਬੀਰ ਪੰਥੀ ਵੀ ਨਹੀਂ ਉਹ ਵੀ ਰੱਖ ਸਕਦੇ ਨੇ ਫਿਰ ਰਬਦਾਸ ਪੰਥੀ ਵੀ ਰੱਖ ਸਕਦੇ ਨੇ ਜਿਨ੍ਹਾਂ ਦੀ ਬਾਣੀ ਆ ਉਹਨਾਂ ਦੇ ਚੱਲੇ ਸਾਰੀ ਰੱਖ ਸਕਦੇ ਬਾਕੀ ਰਹਿ ਗਿਆ ਖਾਲਸਾ ਗੁਰੂ ਵਾਲਾ ਉਹ ਜੋ ਮਰਜ਼ੀ ਰੱਖੇ ਉਹ ਕਾਨੂੰਨ ਹੈਗਾ ਅੰਗਰੇਜ਼ਾਂ ਦਾ ਬਣਿਆ ਹੋਇਆ ਸਾਨੂੰ ਕੋਈ ਕੁਝ ਕਹਿਣਾ ਨਹੀਂ ਤਾਂ ਸਾਡਾ ਕੋਈ ਝਗੜਾ ਇਹ ਅਕਾਲੀ ਦਾ ਜਿੰਨਾ ਫਰਾਡ ਸੀ ਉਹ ਆਪੇ ਨੰਗਾ ਹੋਈ ਜਾਂਦਾ ਸਾਰਾ ਹੀ ਫਰਾਡ ਸੀ ਇਹਨਾਂ ਦਾ ਆਪੇ ਹੀ ਮਜਬੂਰੀ ਨੂੰ ਉਹਨੂੰ ਗੱਲ ਪਈ ਜਾਂਦਾ ਇਹਨਾਂ ਦੇ ਜਿਸ ਦਾ ਪਾਪ ਉਸੇ ਦਾ ਬਾਪ ਇਹਨਾਂ ਦਾ ਪਾਪ ਇਹਨਾਂ ਦਾ ਬਾਪ ਬਣ ਗਿਆ ਇਹਨਾਂ ਦੇ ਤਰ੍ਹਾਂ ਇਹਨਾਂ ਦੇ ਪੇਟ ਪੈ ਗਈਆਂ ਗੋਲਕਾ ਹੋਰ ਵਧਾ ਲਓ ਗੋਲਕਾ ਲੈ ਲਓ ਸੋਲ ਮਾਇਆ ਨਾਗਣੀ ਡੰਗ ਚਲਾਵੇਗੀ ਤੁਕ ਖਾਲਸਾ ਸੀਸ ਤੇ ਠਾਵੇਂਗੇ ਉਹਨਾਂ ਨੇ ਤਾਂ ਆਪਣਾ ਅਕਾਲੀ ਬੁੱਧਾ ਸਾਹਿਬ ਦਾ ਛੱਡਤਾ ਵੀ ਮਾਰ ਆ ਮੱਥਾ ਟਾ ਦੋਏ ਜੋੜੇ ਹੱਥ ਅਸੀਂ ਇਹ ਬੋਲ ਕੇ ਨਹੀਂ ਲੈਣੀ ਜਿਹੜੀ ਸਰਸੇ ਸਿਰਤੀ ਮਾਇਆ ਚੱਕ ਕੇ ਦਸਮ ਪਾਸ਼ਾ ਨੇ ਤੁਸੀਂ ਉਹਨੂੰ ਜੱਫੀਆਂ ਤੇ ਦੇਖ ਲਓ ਸਵਾਲ ਅੰਗੇ ਤਾਂ ਅਜੇ ਤਾਂ ਗਾਹਾਂ ਪਤਾ ਲੱਗੂ ਥੋੜਾ ਜਿਹਾ ਹਾਂਜੀ ਜਨ ਕਾ ਸੇਵਕ ਸੋ ਬੜ ਭਾਗੀ ਜਨ ਕੇ ਸੰਗ ਏਕ ਲਿਵ ਲਾਗੀ ਜਨ ਕਾ ਸੇਵਕ ਸੋ ਬੜ ਭਾਗੀ ਜਿਹੜਾ ਜਨ ਕਾ ਸੇਵਕ ਹੈ ਉਹ ਤਾਂ ਬੜ ਭਾਗੀ ਹੈ ਇਹਨਾਂ ਦੀ ਕੌਣ ਹੈ ਜਨ ਕਾ ਸੇਵਕ ਕੋਈ ਹੈ ਉਹਨਾਂ ਚ ਮੱਕੜ ਹੈਗਾ ਉਹ ਬੜ ਭਾਗੀ ਹੈ ਚੌਥੀ ਵਾਰ ਉਹ ਕਹਿੰਦਾ ਚੌਥੀ ਵਾਰ ਪ੍ਰਾਈਮ ਮਿਨਿਸਟਰ ਹਿੰਦੁਸਤਾਨ ਦੀ ਨਾ ਪੰਜਾਬ ਦਾ ਚੀਫ ਮਿਨਿਸਟਰ ਬਣ ਗਈ ਮੈਂ ਬੜ ਭਾਗੀ ਆ ਗੁਰਬਾਣੀ ਦਾ ਮੰਦੀ ਗੁਰਬਾਣੀ ਨੇ ਗੱਲ ਜਿਹੜਾ ਸੇਵਕ ਹੈ ਨਾ ਉਹ ਭਾਗੀ ਹੈ ਉਹਦਾ ਕਹਿੰਦੇ ਨਹੀਂ ਸੇਵਕ ਬੜ ਭਾਗੀ ਹੈ ਤੂੰ ਕਹਿੰਦਾ ਮੈਂ ਬੜ ਭਾਗੀ ਹੈ ਰਾਜਾ ਨਰਕਾ ਤਿਆਰੀ ਹੋਈ ਹੈ ਸਪਾਈ ਟ੍ਰੇਨ ਬੁੱਕ ਬੋਕਾ ਸਭ ਹਾਂਜੀ ਜਨ ਕਾ ਸੇਵਕ ਸੋਵੜ ਭਾਗੀ ਜਨ ਕੇ ਸੰਗ ਏਕ ਲਿਬ ਲਾਗੀ ਜਨ ਕੇ ਸੰਗ ਏਕ ਲਿਬ ਲਾਗੀ ਜਿਹੜੇ ਜਾਂਦੀ ਸੰਗਤ ਹੈ ਇੱਕ ਹੋ ਜਾਂਦਾ ਚਿੱਤ ਮਨ ਲਿਬ ਲੱਗ ਜਾਂਦੀ ਹੈ ਇੱਕ ਹੋ ਕੇ ਲਿਬ ਲੱਗ ਜਾਂਦੀ ਹੈ ਜਿਹੜਾ ਜਿਹੜੇ ਕਿ ਲਿਬ ਨਹੀਂ ਲੱਗੀ ਉਹਨਾਂ ਜਿਹੜੇ ਕੋਲ ਨਹੀਂ ਕਿਹੜੇ ਵੇਲੇ ਹਾਰਟ ਅਟੈਕ ਹੋ ਜਾਣਾ ਜਿਹੜਾ ਜਿਹੜੇ ਕਿ ਲਿਬ ਨਹੀਂ ਲੱਗੀ ਬੜੇ ਬੜੇ ਜੇ ਡੀਸੀ ਉਲਟਣ ਕੋ ਵਿਆਪਾ ਚੰਤਾਰੋ ਹਾਰਟ ਅਟੈਕ ਦਾ ਜਦੇ ਪਤਾ ਲੱਗਣਾ ਕੋਈ ਹੁਣ ਤਾਂ ਚੰਗਾ ਭਲਾ ਸੀ ਮੈਨੂੰ ਤਾਂ ਹੁਣੇ ਫੋਨ ਤੇ ਗੱਲ ਕੀਤੀ ਉਹ ਕਹਿੰਦੇ ਪਤਾ ਨਹੀਂ ਕੀ ਹੋ ਗਿਆ ਕੋਈ ਮਾੜੀ ਖਬਰ ਆ ਗਈ ਹੋ ਕੋਈ ਮਾੜੀ ਖਬਰ ਸੁਣ ਲਈ ਹੋ ਜਦੇ ਹਾਂ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਦਾਨਕ ਫਲ ਪਾਵੇ ਕੋਣ ਗੋਬਿੰਦ ਕੀਰਤਨ ਜਨ ਗਾਵਾ ਜਨ ਤੇਰਾ ਬੜ ਭਾਗੀ ਹੈ ਕੀ ਕਰਦਾ ਗੁਣ ਗੋਬਿੰਦ ਗੋਬਿੰਦ ਵਾਲੇ ਗੁਣ ਧਾਰਨਦਾ ਗੋਬਿੰਦ ਦੇ ਗੁਣ ਗਾਇਨ ਨਹੀਂ ਕਰਦਾ ਧਾਰਨ ਵੀ ਕਰਦਾ ਗੁਣ ਗੋਬਿੰਦ ਸਹਿਤ ਕੀਰਤਨ ਕਰਦਾ ਕੀਰਤਨ ਗਾਉਂਦਾ ਗੁਣ ਗੋਬਿੰਦ ਕੀਰਤਨ ਜਨ ਗਾਵੇ ਕੀਰਤਨ ਕੀਰਤੀ ਵੀ ਕਰਦਾ ਗੋਬਿੰਦ ਜੀ ਗੋਬਿੰਦ ਗੁਣ ਵੀ ਕਰਦਾ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਆਪਣੇ ਗਿਆਨ ਦੀ ਕਿਰਪਾ ਨਾਲ ਗੁਰ ਪ੍ਰਸਾਦ ਆਹੀ ਹੈ ਉਹਦਾ ਪ੍ਰਸਾਦ ਹੈ ਆਇਆ ਨਾ ਆਖਰ ਦੇ ਵਿੱਚ ਉਹ ਗੁਰ ਮਾਤਾ ਗੁਰ ਪ੍ਰਸਾਦ ਉਹ ਗੁਰ ਪ੍ਰਸਾਦ ਇੱਥੇ ਆ ਗਿਆ ਕਿਆ ਆ ਗੁਰ ਪ੍ਰਸਾਦ ਹੈ ਉਹ ਨਾਨਕ ਫਲ ਗੁਰ ਪ੍ਰਸਾਦ ਧਰਮ ਗੁਰ ਪ੍ਰਸਾਦ ਜਗਾ ਜਗਾ ਆਇਆ ਹੈ ਇਹ ਗੁਰ ਪ੍ਰਸਾਦ ਨਾਲ ਨਾਨਕ ਫਲ ਪਾਵਾ ਇਹਦੇ ਨਾਲ ਫਲ ਦੀ ਪ੍ਰਾਪਤੀ ਆ ਉਹ ਗੁਰ ਪ੍ਰਸਾਦ ਅਲੱਗ ਗੱਲ ਹੈ ਉੱਥੇ ਮੂਲ ਮੰਤਰ ਮੂਲ ਮੰਤਰ ਤੋਂ ਅਲੱਗ ਹੈ ਗੁਰ ਪ੍ਰਸਾਦ ਉਹ ਤਾਂ ਅੱਠ ਉਹਦੇ ਗੁਰ ਉਤਲੇ ਗੁਰ ਗਵਾਦ ਹੈ ਹਾਂ ਪਹਿਲਾ ਗੁਣ ਗਾਵਾ ਲਿਖਿਆ ਨਾ ਗੁਣ ਗਾਵਾ ਗੁਰ ਤਾਂ ਵਿਰਾਸਤ ਤੇ ਗੁਰ ਤਾਂ ਸਭ ਆ ਕੇ ਹੋ ਗਏ ਸਾਧ ਤੱਕ ਦਾ ਗੁਣ ਹੋ ਗਏ ਥੱਲੇ ਗੁਰ ਪ੍ਰਸਾਦ ਹੋ ਗਿਆ ਫਿਰ ਵਿਆਖਿਆ ਹੋ ਗਈ ਨਾ ਗਈ ਮੂਲ ਮੰਤਰ ਦੀ ਗੁਣ ਗੋਬਿੰਦ ਗੁਣ ਗੋਬਿੰਦ ਅਰਥ ਤੱਕ ਹੋ ਗਏ ਕੀਰਤਨ ਜਾਣ ਗਾ ਨਾ ਦਾ ਕੀਰਤੀ ਕਰਦਾ ਇਸ ਪੱਖ ਤੋਂ ਓਮਕਾਰ ਹੈ ਸਤਨਾਮ ਹੈ ਕਰਤਾ ਫੋਟੇ ਇਹ ਗੁਣ ਉਹਦੇ ਇਹਨਾਂ ਦਾ ਗਾਇਨ ਕਰਦਾ ਵਡਿਆਈ ਨਾ ਕਰਕੇ ਕਰਦਾ ਜੋ ਗੁਣ ਮੈਂ ਗਿਆਨ ਪ੍ਰਾਪਤ ਹੋਇਆ ਹੈ ਉਹ ਗੁਰਪ੍ਰਸਾਦ ਹੈ ਹਾਂ ਉਹ ਗੁਣ ਅੱਛੇ ਵਿਚਾਰੇ ਨੇ ਹੋਏ ਨੇ ਇਸ ਡਿਸਕਸ ਕੀਤੇ ਨੇ ਵਿਚਾਰੇ ਨੇ ਗੁਰਬਾਣੀ ਚ ਅੱਛੇ ਗੁਣ ਉਹ ਜੋ ਪ੍ਰਾਪਤ ਹੋਇਆ ਹੈ ਗੁਰ ਪ੍ਰਸਾਦ ਹੈ ਉਹ ਗਿਆਨ ਦਾ ਪ੍ਰਸਾਦ ਗਿਆਨ ਫਲ ਗੁਰ ਪ੍ਰਸਾਦ ਨਾਨਕ ਫਲ ਪਾਵੇ ਉਹ ਗਿਆਨ ਦਾ ਪ੍ਰਸਾਦ ਫਲ ਮਿਲਣਾ ਹੋਰੇ ਚ ਫਲ ਮਿਲਣਾ ਕੀ ਹੈ ਗਿਆਨ ਫਲ ਲਾਗੇ ਨਾਨਕ ਗੁਰ ਸੰਤੋਖ ਰੁਖ ਧਰਮ ਫੁੱਲ ਫਲ ਫਲ ਗਿਆਨ ਹੈ ਮਿਲਣਾ ਗੁਰਬਾਣੀ ਜੋ ਮਿਲਣਾ ਕੀ ਹੈ ਜਿੱਤੇ ਗਿਆਨ ਨਹੀਂ ਉਹਦੇ ਧਰਮ ਵੀ ਹੈ ਨਹੀਂ ਜੇ ਗਿਆਨ ਦਾ ਧਰਮ ਹੈ ਜੇ ਗੁਰਬਾਣੀ ਤੋਂ ਗਿਆਨ ਨਹੀਂ ਮਿਲਦਾ ਕੁਝ ਨਹੀਂ ਮਿਲਦਾ ਗਿਆਨ ਮਿਲਣਾ ਚਾਹੀਦਾ ਸੀ ਜਿੱਥੇ ਸਾਡਾ ਹੈੱਡ ਸੈਂਟਰ ਸੀ ਉੱਥੋਂ ਦਾ ਗਿਆਨ ਮਿਲਦਾ ਨਹੀਂ ਗਿਆ ਤਾਂ ਇਹਨਾਂ ਨੇ ਬੰਦ ਕੀਤਾ ਹੋਇਆ ਉੱਥੇ ਕੁਫਰ ਤਾਂ ਮੱਕੇ ਜੋ ਹੀ ਇਹਨਾਂ ਨੇ ਕੁਫਰ ਟੁੱਟ ਰਿਹਾ ਹੁਣ ਆਪੇ ਹੀ ਕੁਫਰ ਟੁੱਟ ਰਿਹਾ ਤਲਵਾਰਾਂ ਦੇ ਜਿਹੜੇ ਹਨ ਤਨ ਫੁੱਟੀਆਂ ਦੇ ਢਲਾ ਰਹੇ ਨੇ ਬੈਨ ਇਹ ਕੁਫਰੇ ਟੁੱਟ ਰਿਹਾ ਇਹਨਾਂ ਦਾ ਤੋੜਨਾ ਪਊਗਾ ਹੀ ਫਲ ਦੇਖ ਰਿਹਾ ਨਾ ਗਿਆਨ ਫਲ ਤਾਂ ਮਿਲਿਆ ਨਹੀਂ ਅਗਿਆਨਤਾ ਦੇ ਫਲ ਦੇ ਵਿੱਚੋਂ ਇਹੀ ਕੁਝ ਮਿਲਣਾ ਸੀ ਜਿੰਨੀਆਂ ਵੀ ਇਹਨਾਂ ਦੀਆਂ ਜਥੇਬੰਦੀਆਂ ਨੇ ਸਭ ਅਗਿਆਨੀ ਨੇ ਜੋ ਹੱਕ ਜਿਹਦਾ ਉਹਨਾਂ ਦਾ ਕੀਤਾ ਇਹਨਾਂ ਜਥੇਬੰਦੀਆਂ ਨੇ ਇਹਨਾਂ ਨੂੰ ਪਤਾ ਸਭ ਅੰਦਰੋਂ ਦੁਖੀ ਨੇ ਕਹਿ ਸਕਦੇ ਅਕਦਮ ਕੀਤਾ ਫਿਰ ਉਹਦਾ ਜਹੇਦਾਰਾਂ ਦਾ ਵੀ ਅਸ਼ਰਮਣੀ ਕਮੇਟੀ ਦਾ ਵੀ ਕਿਉਂਕਿ ਜੇ ਆਪਾਂ ਘਰ ਦੇ ਬੱਚੇ ਨੇ ਜੇ ਉਹਨਾਂ ਨੂੰ ਸਿੱਖਿਆ ਨਹੀਂ ਠੀਕ ਦਵਾਂਗੇ ਨਕਦਮ ਕਰਦਿਆਂ ਲਈ ਕਰਨਗੇ ਉਹ ਇਹ ਜੋ ਪੱਧਰ ਕਰਨਗੇ ਰੋਜ਼ ਝਗੜੇ ਕਰਕੇ ਲਿਆਉਣਗੇ ਔਰ ਝਗੜੇ ਕਿਤੇ ਸਟੰਡ ਖੜੇ ਕਰਦੇ ਨੱਕੇ ਦਾ ਆਜੂਗਾ ਘਰ ਦੇ ਨੂੰ ਝਗੜੀ ਰੱਖਣਗੇ ਇਹਨਾਂ ਦਾ ਨੱਕੇ ਨਾਮ ਕਰਨਗੇ ਸ਼੍ਰੋਮਣੀ ਕਮੇਟੀ ਦਾ ਹਾਲ ਤੱਕ ਦਾ ਬਾਕੀ ਬਾਕੀ ਇਹਨਾਂ ਨੂੰ ਦੂਜਿਆਂ ਨੂੰ ਕੀ ਲੋੜ ਹੈ ਅੱਜ ਸਹੀ ਦਾ ਕੀਤਾ ਨੱਕੇ ਦਾ ਉਹਨਾਂ ਨੇ ਕਾਂਗਰਸ ਦਾ ਇਹਨਾਂ ਲੋਕਾਂ ਤੋਂ ਕਰਵਾਇਆ ਬੁੜੇ ਕਰਨਗੇ ਇਹਨਾਂ ਦਾ ਥੋੜੇ ਇਹਨਾਂ ਦਾ ਕਰਨਗੇ ਉਹਦਾ ਕਹਿੰਦੇ ਨੇ ਬਈ ਹਰਿਆਣਾ ਵਾਲੇ ਅਸੀਂ ਆਪਣੀ ਬੱਕਰੀ ਬੱਕਰੀ ਭੁੱਖ ਕਾਨੂੰਨੀ ਤੌਰ ਤੇ ਚਾਹੀਦੀ ਹੈ ਬਖਰੀ ਚਾਹੀਦੀ ਹੈ ਇੱਥੇ ਪੈਪਸੂ ਅੱਡ ਰਿਹਾ ਹੈ ਜਿੰਨਾ ਚਿਰ ਪੈਪਸੂ ਅੱਡ ਰਿਹਾ ਹੈ ਗੁਰਦੁਆਰਾ ਪੰਜਾਬ ਦੇ ਅੰਦਰ ਪੈਪਸੂ ਦੇ ਗੁਰਦਾਰੇ ਨਹੀਂ ਹੈ ਕਾਨੂੰਨੀ ਤੌਰ ਤੇ ਪੰਜਾਬ ਦੀ ਗੁਰਦਾਰਾ ਜਿਹੜਾ ਗੁਰਦਾਰਾ ਐਕਟ ਹੈ ਇਹਦਾ ਲੋ ਪੈਪਸੂ ਵਾਲਾ ਬਾਹਰ ਰਿਹਾ ਜਾਂ ਪੈਪਸੂ ਟੁੱਟ ਗਿਆ ਉਹ ਗੁਰਦਾਰੇ ਫਿਰ ਉਹਨੇ ਨੇ ਹਾਈ ਕੋਰਟ ਕੀਤਾ ਸਾਡੇ ਕੋਲ ਸੀ ਗੁਰਦਾਰੇ ਦੇ ਜਗ੍ਹਾ ਵੀ ਸਾਨੂੰ ਗੁਰਦਾਰੇ ਮਿਲਣੇ ਚਾਹੀਦੇ ਕਿਉਂਕਿ ਪਿੰਡ ਦੇ ਇਹ ਗੁਰਦਾਰੇ ਐਕਟ ਲੱਗਣਾ ਚਾਹੀਦਾ ਲੱਗਿਆ ਜਾਂ ਹਰਿਆਣਾ ਟੁੱਟਿਆ ਅੱਡ ਕਿਉਂ ਨਹੀਂ ਕਰਦੇ ਉਹੀ ਕਾਨੂੰਨ ਅੱਡ ਵੀ ਕਰਦਾ ਹੈ ਜੇ ਕਾਨੂੰਨ ਜੋ ਤੁਹਾਡੇ ਅੰਡਰ ਕਰਦਾ ਹੁਣ ਵੱਖਰੇ ਵੀ ਕਰਦਾ ਕੱਲ ਕਿੰਦੇ ਦਾ ਬਿਆਨ ਆਇਆ ਉਹਨਾਂ ਦਾ ਕਹਿੰਦਾ ਸਾਡਾ ਕਾਨੂੰਨ ਨਹੀਂ ਹੱਕ ਉਹ ਤਾਂ ਪਾਗਲ ਨੇ ਉਹਨੂੰ ਸੁਪਰੀਮ ਕੋਰਟ ਜਾਣਾ ਚਾਹੀਦਾ ਉਹਨਾਂ ਨੂੰ ਪਹਿਲਾਂ ਹੀ ਕਾਨੂੰਨ ਜਾਉ ਤੇ ਜਾਂਦੇ ਆਪੇ ਇੱਕ ਬੰਦਾ ਜੇ ਉਹ ਐਕਟ ਪੰਜਾਬ ਜਦ ਨੋਏ ਪੰਜਾਬ ਐਕਟ ਦਾ ਹਰਿਆਣੇ ਦਾ ਲਾਗੂ ਨਹੀਂ ਹੋ ਸਕਦਾ ਮਤਲਬ ਲਾਗੂ ਨਹੀਂ ਹੋ ਸਕਦਾ ਉਹ ਉਹਦਾ ਨਾਮ ਹੈ ਅੰਬਰਦਾਰਾ ਪੰਜਾਬ ਜਿੱਥੇ ਤੇ ਪੰਜਾਬ ਰਹੂ ਪਾਕਿਸਤਾਨ ਚ ਪੰਜਾਬ ਸੀ ਹੁਣ ਵੀ ਕਹਿੰਦੇ ਸਾਹਿਬ ਉੱਥੇ ਲਾਗੂ ਨਹੀਂ ਹੈ ਉੱਥੇ ਲਾਗੂ ਕਰੋ ਪਰ ਨਾ ਉੱਥੇ ਪੰਜਾਬ ਲਾਗੂ ਕਰਕੇ ਦਿਖਾਓ ਪਹਿਲਾਂ ਉੱਥੇ ਲਾਗੂ ਹੁਣ ਲਾਗੂ ਕਰਕੇ ਦਿਖਾਓ ਇੰਡੀਆ ਕੋ ਸਾਰਾ ਕਹਿੰਦੇ ਨੇ ਇੰਡੀਆ ਕਿਵੇਂ ਬਣਾਓ ਵਰਲਡ ਬਣਾਓ ਫਿਰ ਜੇ ਤੁਸੀਂ ਐਕਟ ਬਣਾਉਣਾ ਗੁਰਦੁਆਰਾ ਐਕਟ ਇੰਡੀਆ ਵਰਲਡ ਬਣਾਓ ਫਿਰ ਤੁਸੀਂ ਕਿਵੇਂ ਬਣਾ ਸਕਦੇ ਹੋ ਇੰਡੀਆ ਜੇ ਗੁਰਦੁਆਰੇ ਸਾਰੇ ਵਰਲਡ ਨੇ ਜਿਹੜੇ ਬਾਹਰ ਬੈਠੇ ਦੇਖੋ ਉਹ ਉਹ ਦੇ ਜਾਣਗੇ ਵਰਲਡ ਦਾ ਬਣਾਓ ਫਿਰ ਸਾਰੀ ਦਾ ਇਹ ਤਾਂ ਆਪਣੀ ਆਪਣੇ ਟੋਏ ਜਿਹੜੇ ਪੱਟੇ ਨੇ ਉਹਨਾਂ ਜਾ ਆਪ ਹੀ ਦਫਨ ਹੋ ਜਾਣੇ ਆਪਣੀਆਂ ਕਬਰਾਂ ਜਾ ਕੇ ਜਾ ਵੜਨੇ ਨੇ ਟੋਏ ਤਾਂ ਪੱਟੇ ਦੀ ਹੋਣਾ ਖਤਰ ਕਬਰਾਂ ਵਾਲੀਆਂ ਇਹਨਾਂ ਦੀ ਝੂਠ ਦੀਆਂ ਕਬਰਾਂ ਆਪੇ ਪੱਟੀਆਂ ਹੁੰਦੀਆਂ ਨੇ ਤੇ ਆਪਣੀ ਕਬਰ ਪੜਦਾ ਕਿਸੇ ਦੀ ਨਹੀਂ ਪੜ ਸਕਦਾ ਝੂਠ ਕਿਸੇ ਦੀ ਕਬਰ ਪੜਦਾ ਹੁੰਦਾ ਪਰ ਉਹਨੂੰ ਆਪੇ ਦਫਨ ਹੋਣਾ ਪੈਂਦਾ ਸੱਚ ਦਾ ਕਦੇ ਦਫਨ ਹੋਇਆ ਹੀ ਨਹੀਂ ਸੱਚ ਨੂੰ ਦਫਨ ਕਿਹਨੇ ਕਰਦਾ ਝੂਠ ਹਮੇਸ਼ਾ ਆਪਣੀ ਕਬਰ ਖੋਦਦਾ ਔਰ ਬਹੁਤ ਦੇਰ ਤੱਕ ਖੋਦਦਾ ਹੀ ਰਹਿੰਦਾ ਅੰਦਰ ਅੰਦਰ ਵੀ ਮੈਂ ਆ ਸੱਚ ਦਫਨ ਕਰ ਦੇਣਾ ਐਂਡ ਦੇ ਵਿੱਚ ਐਸੇ ਹਾਲਤ ਬਣ ਜਾਂਦੇ ਉਹ ਕਹਿੰਦੇ ਨੇ ਵੀ ਚੱਲ ਹੁਣ ਹੋਰ ਤਾਂ ਕੋਈ ਮਿਲਦਾ ਨਹੀਂ ਕਵਰ ਹੁਣ ਖਾਲੇ ਚੱਲ ਤੈਨੂੰ ਇਹ ਪਾਸੇ ਨੇ ਹਾਂ ਜਾਂ ਸਕੂਲ ਦਾ ਉਹ ਉਦੋਂ ਕਹਿੰਦੇ ਵੀ ਕਵਰ ਪੱਟੀ ਹੈ ਚਲੋ ਕੋਈ ਨਹੀਂ ਆਪਾਂ ਨੂੰ ਵੀ ਪੱਟਣੀ ਪੈਂਦੀ ਇਹਨੂੰ ਰੱਖੋ ਵਿੱਚ ਮਿੱਟੀ ਬੱਤੇ ਗੁਰੂ ਗੋਬਿੰਦ ਕੀਰਤਨ ਜਲ ਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ ਗਿਆਨ ਦੀ ਕਿਰਪਾ ਨਾਲ ਗੁਰਪ੍ਰਸਾਦ ਦਾ ਹੀ ਫਲ ਮਿਲਣਾ ਪੁੱਤੀ ਮਿਲਣਾ ਜੋ ਕਿਤਨ ਗਾਉਂਦਾ ਹੈ ਜੋ ਕੀਰਤੀ ਕਰਦਾ ਹੈ ਜੋ ਗੁਰਬਾਣੀ ਸਮਝਦਾ ਹੈ ਉਹ ਜੋ ਗਿਆਨ ਦਾ ਫਲ ਮਿਲਦਾ ਗੁਰਪ੍ਰਸਾਦ ਪ੍ਰਸਾਦ ਨਾਨਕ ਫਲ ਪਾਵੇ ਸੋਕ ਆਦ ਸੱਚ ਜਗਾਰ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਗੁਰਪ੍ਰਸਾਦ ਪ੍ਰਸਾਦ ਨਾਨਕ ਫਲ ਪਾਵਨ ਮਨ ਗੁਰਪ੍ਰਸਾਦ ਰੂਪੀ ਫਲ ਪ੍ਰਾਪਤ ਹੁੰਦਾ ਗਿਆਨ ਪ੍ਰਸਾਦ ਮਿਲਦਾ ਉੱਥੇ